ਬਿਨ ਗੁਰ ਭਰਮੈ ਆਵੇ ਜਾਏ ਬਿਨ ਗੁਰ ਭਰਮੈ ਆਵੇ ਜਾਏ ਗਿਆਨ ਤੋਂ ਬਿਨਾ ਪਰਮ ਨਹੀਂ ਜਾ ਸਕਦਾ ਔਰ ਔਰ ਜਾਣ ਜਬਰ ਬਰਨ ਮਿਟ ਨਹੀਂ ਸਕਦਾ ਗੁਰਮਤ ਜਬਰ ਬਰਨ ਨੂੰ ਵਟਾਉਣ ਦੀ ਦਵਾਈ ਹੈ ਜਬਰ ਬਰਨ ਨੂੰ ਵਟਾਉਣਾ ਸਿੱਖੀ ਦਾ ਕੋਈ ਟਾਰਗੇਟ ਨਹੀਂ ਹੈ ਜਦ ਕਿ ਸਿੱਖੀ ਦਾ ਟਾਰਗੇਟ ਜਨਮ ਬਰਨ ਨੂੰ ਵਟਾਉਣਾ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਤ ਭਵਜਲ ਇਹ ਤਾਂ ਅਰਦਾਸ ਹੈ ਸਿੱਖ ਦੀ ਅਰਦਾਸ ਤਾਂ ਇਹ ਹੈ ਉਹ ਕੀ ਬਾਰ ਬਖਸ਼ ਬੰਦੇ ਕੋ ਬਹੁਤ ਭਵਜਲ ਫੇਰਾ ਇਹਨਾਂ ਦੀ ਅਰਦਾਸ ਕੀ ਹੈ ਇਹਨਾਂ ਦੀ ਅਰਦਾਸ ਹੈ ਇਹਨਾਂ ਗੁਰਦਾਰਿਆਂ ਤੋਂ ਵਿਛੋੜਿਆ ਗਿਆ ਪੰਥ ਨੂੰ ਉਹਨਾਂ ਦੀ ਸੇਵਾ ਸੰਭਾਲ ਸੇਵਾ ਸੁਭਾਅ ਦਾ ਦਾਨ ਬਖਸ਼ੋ ਇਹਨਾਂ ਦੀ ਗੱਲ ਉਹ ਸੇਵਾ ਸੁਭਾਅ ਜਿਹੜੇ ਇੱਥੇ ਨੇ ਉਹ ਜ਼ਮੀਨਾਂ ਨੇ ਉੱਥੇ ਉਹ ਮੰਗਦੇ ਨੇ ਮਾਇਆ ਪਰ ਮੰਗਦੇ ਨੇ ਸੇਵਾ ਸੁਭਾਅ ਇਹ ਫਿਰ ਗੁਰ ਘਾਲ ਨ ਪਵੇ ਥਾਏ ਉਹ ਮੈਂ ਪੁੱਛਿਆ ਮੈਂ ਕਿਹਾ ਆ ਕਹਿੰਦੇ ਭਾਈ ਜੀ ਜਿਹੜਾ ਉਹ ਲੋਕ ਜਹਦਾਰ ਸੀ ਅਕਾਲ ਤਖਤ ਦਾ ਕਹਿੰਦੇ ਉਹ ਹੁਣ ਪਛਤਾਉਂਦਾ ਵੀ ਮੈਂ ਬਹੁਤ ਬੜੀ ਅਵਗਿਆ ਕੀਤੀ ਇਹਨਾਂ ਦੀ ਗੱਲ ਮੰਨ ਕੇ ਅਰਦਾਸ 'ਚ ਜੋੜ ਨੇ ਪੁੱਛਦੇ ਨੇ ਵੀ ਆ ਕੀ ਕੀਤਾ ਉਹਨੇ ਕਹਿੰਦਾ ਬਸ ਪਛਤਾਉਂਦਾ ਵੀ ਮੈਂ ਬਹੁਤ ਬੜੀ ਅਵਗਿਆ ਸੀ ਅਵੇਦਾਂਤੀ ਗਿਆ ਹੁਣ ਇਹਨਾਂ ਦੇ ਬਿਆਨ ਹੋਣ ਲੱਗੇ ਕਹਿੰਦੇ ਅਸੀਂ ਦੱਸਦੇ ਉਹਦੇ ਉਹਦੇ ਸਪੋਕਸਮੈਨ ਦੇ ਖਿਲਾਫ ਕੀਤਾ ਹੀ ਨਹੀਂ ਕਦੇ ਕੋਈ ਜਿਕੰਦਰ ਸਿੰਘ ਦੇ ਖਿਲਾਫ ਕੀਤਾ ਸਪੋਕਸਮੈਨ ਦੇ ਖਿਲਾਫ ਨਹੀਂ ਕੀਤਾ ਇਹ ਤਾਂ ਪਰਸਨਲ ਕਿਹੜਾ ਕਰਦੇ ਨੇ ਲੋਕ ਆਪਣੀ ਗੁਰਬਾਣੀ ਤੁਸੀਂ ਗੁਰਮਤਿ ਦੀ ਗੱਲ ਕਰੋ ਤੁਸੀਂ ਜੇ ਤੁਸੀਂ ਗੁਰਮਤਿ ਦੀ ਗੱਲ ਕਰੋ ਤੁਹਾਡਾ ਕਿਸੇ ਨਾਲ ਵੈਰ ਵਿਰੋਧ ਹੈ ਨਹੀਂ ਵੈਰ ਵਿਰੋਧ ਤਾਂ ਜਾਣਾ ਜਾਂ ਮੈਂ ਦੀ ਗੱਲ ਕਰਦੇ ਹੋ ਮੈਂ ਬੜਾ ਗੁਰਬਾਣੀ ਦੀ ਗੱਲ ਕਰੋ ਵੈਰ ਵਿਰੋਧ ਗੱਲ ਗੁਰਬਾਣੀ ਦੀ ਗੱਲ ਅਸੀਂ ਕਰਦੇ ਹਾਂ ਕੋਈ ਹਟਾ ਨਹੀਂ ਸਕਦਾ ਰਾਜ ਮੁਸਲਮਾਨਾਂ ਦਾ ਜਾਦੀ ਅਸੀਂ ਹਟੇ ਅੰਗਰੇਜ਼ਾਂ ਦਾ ਜਾਦੀ ਹਟੇ ਹੁਣ ਹਟ ਜਾਂਦੇ ਹੁਣ ਤਾਂ ਸਰਕਾਰ ਨਾਲ ਆ ਜਿਹੜਾ ਗੁਰਮਤ ਦੀ ਗੱਲ ਕਰੇ ਸਾਰੀ ਵਾੜ ਨਾਲ ਆ ਜਿਹੜਾ ਗੁਰਮਤ ਦੀ ਗੱਲ ਕਰੇ ਹੁਣ ਤਾਂ ਡਾਂਗ ਇਹਨਾਂ ਤੇ ਬੰਦੀਆਂ ਜਿਹੜੇ ਵਿਰੋਧੀ ਨੇ ਇਹ ਸਮਾਂ ਆ ਗਿਆ ਜਿਹੜੇ ਵੀ ਗੁਰਮਤ ਤੋਂ ਵਿਰੋਧੀ ਸੀ ਅੱਜ ਤੱਕ ਰਹੇ ਨੇ ਉਹ ਗੁਰਮਤ ਤੋਂ ਵਿਰੋਧ ਹੁਣ ਬੋਲ ਨਹੀਂ ਸਕਦੇ ਐਨੀ ਦੁਨੀਆ ਦੁਖੀ ਹੋ ਗਈ ਨਾ ਧਰਮਾਂ ਤੋਂ ਡੁਪਲੀਕੇਟ ਧਰਮਾਂ ਤੋਂ ਦੇਖ ਲਿਆ ਨਾ ਸਵਾਦ ਧਰਮ ਦਾ ਹੁਣ ਸੱਚਾ ਧਰਮ ਸਾਰੀ ਵਰਲਡ ਚ ਆਉਂਦੀ ਤਾਂ ਕਿ ਇਹਨਾਂ ਝੂਠੇ ਧਰਮ ਵਾਲਿਆਂ ਨੂੰ ਜਵਾਬ ਦੇ ਸਕੀਏ ਧਾਰਮਿਕ ਲੈਵਲ ਤੋਂ ਅਸੀਂ ਵੀ ਤੁਸੀਂ ਝੂਠੇ ਹੋ ਕੋ ਧਾਰਮਿਕ ਲੈਵਲ ਤੇ ਜਵਾਬ ਜਿਹੜਾ ਹੈਗਾ ਸੰਗਤ ਦੇ ਹੱਥ ਬੋਦਾ ਧਰਮ ਦਾ ਵਿਰੋਧ ਕਰੇ ਤੇ ਸੰਗਤ ਨਹੀਂ ਨਾਲ ਲੱਗਦੀ ਜੇ ਸਿੱਧਾ ਵਿਰੋਧ ਕਰੀਏ ਜਿਵੇਂ ਕਮਿਊਨਿਸਟ ਕਹਿੰਦੇ ਧਰਮ ਇੱਕ ਫੀਵ ਉਹ ਨਹੀਂ ਗਲੇ ਉਤਰਦੀ ਤੁਸੀਂ ਸੱਚ ਧਰਮ ਦੱਸੋ ਆਪੇ ਚੁੱਪ ਕਰ ਜਾਂਦੇ ਸੱਚ ਧਰਮ ਹੈ ਉਹਦੇ ਦੋਏ ਤਰ੍ਹਾਂ ਧਰਮ ਦੀ ਗਲਤ ਇਸਤੇਮਾਲ ਵਾਲੇ ਵੀ ਚੁੱਪ ਕਰਨਾ ਪਊ ਸਿਆਸਤਦਾਨਾਂ ਨੂੰ ਵੀ ਸਿੱਧੇ ਹੋਣਾ ਪਊ ਜਿਹੜੇ ਸਿਆਸਤਦਾਨ ਨੇ ਵਾਲ ਉਹਨਾਂ 'ਚ ਵੀ ਉਹ ਹੀ ਦੋਏ ਕਸੂਰਵਾਰ ਨੇ ਇੱਕ ਨਹੀਂ ਕਸੂਰਵਾਰ ਹੈ ਅਤਵਾਦ ਵੀ ਕਿਸੇ ਐਕਸ਼ਨ ਦਾ ਰਿਐਕਸ਼ਨ ਹੈ ਜਿਹੜਾ ਸਰਕਾਰੀ ਅਤਵਾਦ ਹੈ ਜਿਹਦੇ ਹੱਥ 'ਚ ਪਾਵਰ ਹੈ ਉਹ ਧੱਕਾ ਕਰਦਾ ਜਿਹੜੀ ਸਰਕਾਰ ਹੈ ਧੱਕਾ ਕਰਦੀ ਹੈ ਉਹਦਾ ਰਿਐਕਸ਼ਨ ਅਤਵਾਦ ਹੁੰਦਾ ਉਹਨਾਂ ਨੂੰ ਵੀ ਨਹੀਂ ਧੱਕਾ ਕਰਨਾ ਚਾਹੀਦਾ ਉਹਨਾਂ ਨੂੰ ਧੱਕਾ ਛੱਡਣਾ ਪਊਗਾ ਦੋਹਾਂ ਨੂੰ ਦਰੁਸਤ ਕਰਦੀ ਹੈ ਬਾਣੀ ਕਿਸੇ ਨੂੰ ਧੱਕਾ ਕਰਨ ਤੇ ਨਹੀਂ ਫਿਰ ਅਮਰ ਹੋ ਸਕਦਾ ਜੇ ਸਰਕਾਰ ਕਹੇ ਅਸੀਂ ਤਾਂ ਧੱਕਾ ਕਰੀਏ ਅਤਵਾਦ ਨਾ ਫੈਲੇ ਇਹ ਨਹੀਂ ਹੋ ਸਕਦਾ ਇਹ ਨਹੀਂ ਹੋਣਾ ਬਿਨ ਗੁਰ ਘਾਲ ਨ ਪਵਈ ਥਾਂ ਬਿਨ ਗੁਰ ਘਾਲ ਨ ਪਵਈ ਥਾਂ ਗਿਆਨ ਤੇ ਬਿਨਾ ਜੋ ਕੁਝ ਧਰਮ ਦੇ ਨਾਂ ਤੇ ਅਸੀਂ ਘਾਲ ਹੀ ਕਰਦੇ ਹਾਂ ਉਹਦਾ ਇੱਕ ਕੌਡੀ ਬੁੱਲ ਨਹੀਂ ਪੈਂਦਾ ਜੋ ਮਰਜੀ ਕਰੀ ਜਾਓ ਜਿੰਨਾ ਮਰਜੀ ਕੀਰਤਨ ਦਰਬਾਰ ਕਰੀ ਜਾਓ ਜਿੰਨਾ ਮਰਜੀ ਵਰਸੀਆਂ ਬਣਾਈ ਜਾਓ ਗੁਰਬਾਣੀ ਦੀ ਸੋਚੀ ਬਿਨਾ ਇੱਕ ਕੌਡੀ ਤਿਲ ਜਿੰਨੀ ਉਹਦੀ ਘਾਲ ਥਾਇ ਨਹੀਂ ਪੈਣੀ ਕਿਉਂ ਸਾਨੂੰ ਕਿਹਾ ਹੋਇਆ ਕੁਝ ਹੋਰ ਆ ਅਸੀਂ ਕਰਦੇ ਹਾਂ ਕੁਝ ਹੋਰ ਬਿਲਕੁਲ ਕਾਲ ਨਾ ਪਾਵੀ ਇਹ ਗੱਲਾਂ ਸਾਨੂੰ ਸਾਰੀਆਂ ਸਮਝਾਤੀਆਂ ਸੀ ਆ ਵੀ ਗਿਆਨ ਨੂੰ ਛੱਡ ਕੇ ਗੁਰਮਤਿ ਨੂੰ ਛੱਡ ਕੇ ਜੇ ਕੁਝ ਹੋਰ ਕਰੋਗੇ ਨਾ ਧਰਮ ਦੇ ਨਾਂ ਤੇ ਉਹਦਾ ਤੁਹਾਨੂੰ ਕੁਝ ਵੀ ਨਹੀਂ ਮਿਲਣਾ ਪਰ ਅਸੀਂ ਕਰੀ ਜਾਂਦੇ ਇਹ ਤਾਂ ਬਹੁਤ ਵੱਡਾ ਉਪਦੇਸ਼ ਹੈ ਗਿਆਨ ਤੋਂ ਬਿਨਾ ਗਿਆਨਹੀਨ ਅਗਿਆਨ ਪੂਜਾ ਗਿਆਨ ਤੋਂ ਸਖੜੀ ਜਿਹੜੀ ਪੂਜਾ ਹੁੰਦੀ ਹੈ ਅਗਿਆਨ ਦਾ ਉਹਦੀ ਇੱਕ ਕੋਟੀ ਕੀਮਤ ਨਹੀਂ ਬਿਨ ਗੁਰ ਮਨੁਆ ਅਤ ਡੁਲਾਏ ਗਿਆਨ ਤੋਂ ਬਿਨਾ ਮਾਨੇ ਰੋਲਦਾ ਰਹਿੰਦਾ ਮਨ ਡੋਲਣਾ ਨਹੀਂ ਕਰਦਾ ਗਿਆਨ ਤੋਂ ਬਿਨਾ ਅਰਦਾਸ ਵੀ ਕਰੀ ਜਾਂਦੇ ਨੇ ਭਰੋਸਾ ਵੀ ਹੈ ਜੀ ਮਗਰ ਡੋਲ ਦਾ ਤਾਂ ਹੀ ਨਹੀਂ ਭਰੋਸਾ ਕੋਈ ਸਰੀਰ ਛੱਡ ਗਿਆ ਅਰਦਾਸ ਕੀਤੀ ਚਰਨਾਂ 'ਚ ਨਿਵਾਸ ਕਰੀ 6 ਵਾਰ ਦਾ ਪਹਿਲਾ ਸੰਸਕਾਰ ਦੇਂਗੇ ਅਰਦਾਸ ਹੋ ਜਾਂਦੀ ਹੈ ਉਹ ਇੱਕ ਵਾਰ ਅਰਦਾਸ ਨਾਲ ਤੁਹਾਡਾ ਮਨ ਖੜਿਆ ਨਹੀਂ ਗਿਆਨ ਹੈ ਜੀ ਤਾਂ ਕਰਦੇ ਨੇ ਤਾਂ ਨਹੀਂ ਖੜਦਾ ਹੋਰ ਹਰ ਸਾਲ ਫਿਰ ਅਰਦਾਸ ਹਰ ਸਾਲ ਅਰਦਾਸ ਕੀ ਕਰ ਰਹੇ ਹੋ ਤੁਸੀਂ ਜੇ ਕੋਈ ਦੂਏ ਧਰਮ ਵਾਲਾ ਪੁੱਛੇ ਵੀ ਫਿਰ ਜੇ ਤੁਹਾਨੂੰ ਪਤਾ ਵੀ ਪਿਛਲੇ ਸਾਲ ਨਹੀਂ ਹੋਇਆ ਐਸ ਕੀ ਸਾਲ ਕੀ ਗਾਰੰਟੀ ਹੈ ਹੋਊਗਾ ਛੱਡੇ ਦੋ ਕਾਦੀ ਹੋ ਛੱਡ ਦੋ ਹਰ ਸਾਲ ਤੁਸੀਂ ਇਹੀ ਅਰਦਾਸ ਕਰੀ ਜਾਂਦੇ ਹੋ ਕਿ ਤੁਸੀਂ ਕਹੋ ਵੀ ਪਿਛਲੇ ਸਾਲ ਦੀ ਬੁਰਜੂ ਤੁਹਾਨੂੰ ਕਿਵੇਂ ਪਤਾ ਮੁਰਜੂ ਨਹੀਂ ਹੋਈ ਤੁਹਾਡੇ ਕੋਲ ਕੀ ਗਾਰੰਟੀ ਹੈ ਵੀ ਅਰਦਾਸ ਮਨਜ਼ੂਰ ਨਹੀਂ ਹੋਈ ਚਰਨਾਂ ਨਿਵਾਸ ਚਰਨਾਂ ਹੋਇਆ ਹੀ ਨਹੀਂ ਇਹ ਗਿਆਨ ਹੀ ਕਰਦੇ ਕੀ ਨੇ ਬਰਸੀਆਂ ਹੋਵੇ ਕੁਛ ਨਹੀਂ ਹੈ ਬਰਸੀਆਂ ਬਰਸੀਆਂ ਚ ਰੱਖਿਆ ਹੋਵੇ ਬਸ ਘੱਟ ਕਰਨਾ ਸਭ ਤੋਂ ਸੱਦ ਲਈ ਉਹ ਹੈ ਉਹ ਹੈ ਵੈਸੇ ਲੋਕਾਂ ਦੇ ਵਿੜਾਈ ਆਪਣੀ ਸੰਤਾਂ ਦੀਆਂ ਬਰਸੀਆਂ ਨੇ ਬਿਨ ਗੁਰੂ ਤ੍ਰਿਪਤ ਨਹੀਂ ਵਿਖਾਏ ਗਿਆਨ ਦੇ ਬਿਨਾ ਤ੍ਰਿਪਤੀ ਨਹੀਂ ਹੋਣੀ ਮਨ ਨੂੰ ਜਿੰਨੀ ਮਰਜ਼ੀ ਆ ਵਿਖਾ ਲੋ ਜਿੰਨੀ ਮਰਜ਼ੀ ਮਾਇਆ ਇਕੱਠੀ ਕਰ ਲੋ ਮਾਇਆ ਖਾਣੀ ਵਿਖਾਣੀ ਹੈ ਜਿਹੜੇ ਮਾਇਆ ਦੇ ਗ੍ਰੰਥ ਪੜ੍ਹਦੇ ਨੇ ਨਾ ਮਾਇਆ ਦਾ ਗਿਆਨ ਇਹ ਵੀ ਵਿਖਿਆ ਜਿੰਨੇ ਮਰਜ਼ੀ ਲੱਦ ਲੋ ਦਿਮਾਗ ਦੇ ਉੱਤੇ ਜਿੰਨੇ ਇਤਿਹਾਸ ਮਰਜ਼ੀ ਪੜ੍ਹ ਲੋ ਇਹ ਵਿਖਣ ਵੇਦ ਪੁਰਾਣ ਪੜੇ ਕਾ ਕਿਆਜ ਗੁਣ ਖਰ ਚੰਦਨ ਜਸ ਭਾਰਾ ਜਿਵੇਂ ਖੋਤੇ ਤੇ ਚੰਦਨ ਲੱਦਿਆ ਹੁੰਦਾ ਉਹ ਗੱਲ ਹੈ ਗੁਰਬਾਣੀ ਜਿੰਨੀ ਮਰਜ਼ੀ ਕੰਟ ਕਰ ਲੋ ਔਰ ਕਰਾ ਲੋ ਇਹ ਚ ਕੁਝ ਵੀ ਪ੍ਰਾਪਤੀ ਨਹੀਂ ਹੈ ਇਹ ਤਾਂ ਇੱਕ ਪੰਕਤੀ ਦਾ ਤਾਰ ਨੂੰ ਤੁਹਾਨੂੰ ਇੱਕ ਪੰਕਤੀ ਤਾਰ ਦੂ ਜੇ ਮੰਨ ਲਈ ਮੰਨਣ ਬਿਨਾ ਕੁਝ ਨਹੀਂ ਰੱਖਿਆ ਇਹਦੇ ਚ ਇੱਕ ਬੰਦੀ ਮੰਨੀ ਹੋਈ ਬਹੁਤ ਹੈ ਮੰਨੋ ਤਾਂ ਸਹੀ ਜੇ ਇਹ ਕਰੇ ਤਾਂ ਹਿਲਣ ਦੇ ਜਵੇ ਤਾਂ ਕਹਦੇ ਮੰਨੂ ਮੰਨਣਾ ਹੀ ਨਹੀਂ ਜਦ ਪਤਾ ਕੀ ਪੜ ਪੜ ਗੱਡੀ ਸਦੀ ਉਹ ਤਾਂ ਪਹਿਲਾਂ ਹੀ ਕਹੀ ਹੋਈ ਸੀ ਪਹਿਲੇ ਪੌੜੀ ਉਹਦੇ ਬਾਹਰ ਦੇ ਵਿੱਚ ਆਸਾ ਦੀ ਬਾਹਰ ਜੋ ਹੋਇਆ ਉਹੀ ਕੰਮ ਅਸੀਂ ਕਰੀ ਜਾਂਦੇ ਜੋ ਕੰਮ ਕਿਹਾ ਸੀ ਇਹ ਗਲਤ ਨੇ ਉਹ ਕਰਦੇ ਹਾਂ ਅਸੀਂ ਛੱਡੇ ਨਹੀਂ ਹਣ ਬਿਨ ਗੁਰ ਬਿਸੀਰ ਦਸਾ ਮਰਵਾਟ ਗਿਆਨ ਤੇ ਬਿਨਾ ਬਿਸੀਰ ਦਸਾ ਬਿਸੀਰ ਕੀ ਹੁੰਦੀ ਹੈ ਜਿਹੜਾ ਕੋ ਗਿਆਨ ਹੈ ਨਾ ਕੋ ਗਿਆਨ ਗੁਰਮਤ ਤੋਂ ਵਿਰੋਧੀ ਗਿਆਨ ਆ ਜਿਹੜੇ ਕਹਿੰਦੇ ਨੇ ਨਾ ਕੌਮਾਂ ਵਰ ਜਾਂਦੀਆਂ ਨੇ ਉਹ ਬੀਸੀਏ ਡਸ ਗਿਆ ਉਹਨਾਂ ਨੂੰ ਮਾਇਆ ਦੇ ਨਾਗਣੀ ਨੇ ਡੰਗ ਮਾਰਤਾ ਧਾਰੀ ਨੇ ਕਿਉਂ ਕਰ ਵਾਦਾ ਸਰਪਣੀ ਖਾਦਾ ਉਹ ਸਰਪਣੀ ਨੇ ਬੀਸੀਏ ਡਸ ਗਈ ਉਹਨਾਂ ਨੂੰ ਮਰਵਾਟ ਰਾਹ ਦੇ ਜੇ ਮਰ ਜਾਣਾ ਉਹਨਾਂ ਨੇ ਤੁਰਦੀ ਪਹੁੰਚਣਾ ਜਿੱਥੇ ਪਹੁੰਚਣਾ ਸੀ ਨਾ ਸੱਚਖੰਡ ਨਹੀਂ ਪਹੁੰਚਣਾ ਉਹਨੇ ਰਾਜੇ ਵਰਜਾ ਨੇ ਦਮ ਤੋੜ ਦੇਣਾ ਸੱਚਖੰਡ ਵਾਲੇ ਰਾਹੇ ਨਹੀਂ ਪਏ ਹੋਏ ਰਾਜ ਦੇ ਮਾਰਵਾੜ ਜਨ ਬੜਿਆ ਸੀ ਇਹ ਤੋਂ ਕਿਤੇ ਜਾਣਾ ਸੀ ਉਧਰ ਗਏ ਦੀ ਮਰਵਾੜ ਵਾੜ ਕੇ ਮਰ ਜਾਣ ਰਸਤੇ 'ਚ ਮਰ ਜਾਣ ਤੁਰ ਤਾਂ ਪਹੁੰਚੇ ਹੀ ਨਹੀਂ ਕਿਤੇ ਅੱਡੇ ਤਾਂ ਲੱਗੇ ਹੀ ਨਹੀਂ ਸਮੁੰਦਰ ਪਾਰ ਕਰ ਲੱਗੇ ਤੇ ਪਿੱਛੇ ਡੁੱਬ ਕੇ ਮਰ ਗਏ ਨਾਨਕ ਗੁਰਗਨ ਘਾਟੇ ਘਾਟ ਗਿਆਨ ਤੇ ਬਿਨਾ ਘਾਟਾ ਹੀ ਘਾਟਾ ਗਿਆਨ ਹੈ ਨਹੀਂ ਦਾ ਧਰਮ ਹੈ ਜੀ ਧਰਮ ਬਿਨਾ ਘਾਟਾ ਹੀ ਘਾਟਾ ਧਰਮ ਤੇ ਬਿਨਾ ਘਾਟਾ ਹੀ ਘਾਟਾ ਧਰਮ ਕੋਈ ਛੋਟੀ ਜੀ ਚੀਜ਼ ਨਹੀਂ ਹੈ ਜਿਹਨੇ ਧਰਮ ਦੀ ਤਾੜਨੀ ਦਾ ਘਾਟਾ ਪਾ ਕੇ ਜਾਊਗਾ ਧਰਮ ਗਿਆਨ ਔਰ ਧਰਮ ਇੱਕੋ ਹੀ ਗੱਲ ਹੈ ਜੈ ਗਿਆਨ ਤੈ ਧਰਮ ਹੈ ਜੇ ਗਿਆਨ ਹੈਗਾ ਧਰਮ ਹੈ ਤੁਹਾਡੇ ਕੋਲ ਜੇ ਗਿਆਨ ਹੈ ਨਹੀਂ ਧਰਮ ਹੈ ਨਹੀਂ ਜਿਹਨੂੰ ਗਿਆਨ ਹੈ ਗੁਰਮਤਿ ਦਾ ਉਹ ਸਿੱਖ ਹੈ ਜਿਹਨੂੰ ਗਿਆਨ ਹੈ ਨਹੀਂ ਉਹ ਸਿੱਖ ਧਰਮ ਉਹਦੇ ਕੋਲ ਨਹੀਂ ਹੈ ਉਹ ਸਿੱਖ ਧਰਮ ਨਾਲ ਉਹਦਾ ਕੋਈ ਸੰਬੰਧ ਨਹੀਂ ਜੇ ਗਿਆਨ ਤਾਂ ਧਰਮ ਹੈ ਜੇ ਗੁਰਮਤਿ ਦਾ ਗਿਆਨ ਹੈ ਸਮਝ ਹੈ ਤਾਂ ਸਿੱਖ ਧਰਮ ਹੈ ਉਹਦੇ ਕੋਲ ਜਿਹਦੇ ਕੋਲ ਸਿੱਖੀ ਦਾ ਗਿਆਨ ਹੈ ਨਹੀਂ ਸਿੱਖ ਧਰਮ ਉਹਦੇ ਕੋਲ ਹੈ ਨਹੀਂ ਕਹੀ ਜਾਵੇ ਮੈਂ ਸਿੱਖਾਂ ਉਹ ਬਹੁਤ ਵੱਡੇ ਭਲੇਖੇ ਚਾਹੇ ਮੈਂ ਸਿੱਖਾਂ